ਕੁਫਰਗੜ ਬਨਾਮ ਵਾਸੂ ਭਾਰਦਵਾਜ ਅਸੀਂ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 145 ਤੇ ਨਾਮਦਾਰੂ ਦੇ ਸਿਰਲੇਖ ਹੇਠ ਗੁਰਬਾਣੀ ਦੇ ਹਵਾਲੇ ਦੇ ਕੇ ਸਾਬਤ ਕੀਤਾ ਸੀ ਕਿ ਗੁਰਬਾਣੀ ਅਨੁਸਾਰ ਨਾਮ ਜਪਿਆਂ ਅਤੇ ਬਾਣੀ ਪੜਨ ਨਾਲ ਸਰੀਰਕ ਰੋਗ ਹਟ ਸਕਦੇ ਹਨ ਇੱਥੇ ਅਸੀਂ ਕਈ ਉਦਾਹਰਨ ਦਿੱਤੀਆਂ ਸਨ ਜਿਨ੍ਹਾਂ ਵਿੱਚ ਕੋਈ ਵੀ ਕਿਸੇ ਸੰਤ ਮਹਾਪੁਰਸ਼ ਦੀ ਨਹੀਂ ਬਲਕਿ retired IAS revenue commissioner inspector general police ਦੀ ਬੀਤੀ ਅਤੇ ਇੱਕ ਨਿਹੰਗ ਸਿੰਘ ਦੀ ਉਦਾਹਰਣ ਦਿੱਤੀ ਸੀ ਇਨ੍ਹਾਂ ਵਿੱਚ ਹੀ ਇੱਕ ਹੱਡ ਬੀਤੀ ਸੱਚੀ ਕਹਾਣੀ ਗੁਜਰਾਤ ਵਾਸੀ ਵਾਸੂ ਭਾਰਦਵਾਜ ਦੀ ਹੈ ਜੋ ਕਿ ਵਿਗਿਆਨੀ ਅਮਰੀਕਾ ਦੀ ਨਾਸਾ ਏਜੰਸੀ ਦੀ ਸਰਵਿਸ ਛੱਡ ਕੇ ਗੁਜਰਾਤ ਆ ਕੇ ਪੱਤਰਕਾਰ ਬਣ ਗਿਆ ਸੀ ਜੋ ਪਿੱਛੋਂ ਹੱਡੀਆਂ ਦੀ ਕੈਂਸਰ ਦਾ ਮਰੀਜ਼ ਹੋ ਗਿਆ ਬੰਬਈ ਦੇ ਵੱਡੇ ਵੱਡੇ ਹਸਪਤਾਲਾਂ ਤੇ ਉੱਚੇ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਆਰਾਮ ਨਾ ਆਇਆ ਅਖੀਰ ਆਪਣੀ ਸਾਲੀ ਅਤੇ ਸੂਰਤ ਸ਼ਹਿਰ ਦੇ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਕੇਸਰ ਸਿੰਘ ਦੀ ਪ੍ਰੇਰਣਾ ਅਨੁਸਾਰ ਦਰਬਾਰ ਸਾਹਿਬ ਆ ਕੇ ਗੁਰਬਾਣੀ ਦਾ ਅਖੰਡ ਪਾਠ ਸੁਣ ਕੇ ਬਿਲਕੁਲ ਠੀਕ ਹੋ ਗਿਆ ਪਹਿਲਾਂ ਤਾਂ ਤਰਕਸ਼ੀਲ ਟੋਲੇ ਨੇ ਇਸ ਨੂੰ ਝੂਠ ਐਲਾਨ ਦਿੱਤਾ ਅਤੇ ਅਖਬਾਰ ਵਿੱਚ ਆਈ ਇਸ ਖਬਰ ਨੂੰ ਚੈਲੰਜ ਕਰਕੇ ਇਨਾਮ ਰੱਖ ਦਿੱਤਾ ਪਰ ਜਦ ਵਾਸੂ ਭਾਰਦਵਾਜ ਨੇ ਖੁਦ ਟੀਵੀ ਤੇ ਆ ਕੇ ਸਾਰੀ ਵਿਥਿਆ ਸੁਣਾ ਦਿੱਤੀ ਆਪਣੀ ਮੈਡੀਕਲ ਹਿਸਟਰੀ ਸ਼ੀਟ ਨਾਲ ਸਾਰੀਆਂ ਮੈਡੀਕਲ ਰਿਪੋਰਟਾਂ ਦਿਖਾ ਦਿੱਤੀਆਂ ਤਾਂ ਇਹਨਾਂ ਨੂੰ ਚੁੱਪ ਹੋਣਾ ਪਿਆ ਪਰ ਸਾਡੇ ਮਿਸ਼ਨਰੀ ਕਾਲਜ ਵਾਲੇ ਕਹਿ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਟੀ ਰਕਮ ਦੇ ਕੇ ਵਾਸੂ ਭਾਰਦਵਾਜ ਤੋਂ ਇਹ ਸਭ ਕੁਝ ਕਹਾਇਆ ਹੈ ਕਾਮਰੇਡ ਸੁਖਵਿੰਦਰ ਸਿੰਘ ਸਭਰਾ ਦੀ ਇਸ ਬਾਰੇ ਟਿੱਪਣੀ ਇੰਜ ਹੈ ਅੱਗੇ ਲਿਖਦਾ ਹੈ ਗੁਜਰਾਤ ਵਾਸੀ ਭਾਰਦਵਾਜ ਦੇ ਹੱਡੀਆਂ ਦਾ ਕੈਂਸਰ ਸ੍ਰੀ ਹਰਮੰਦਰ ਸਾਹਿਬ <coughs> ਗੁਰਬਾਣੀ ਦਾ ਪਾਠ ਸੁਣ ਕੇ ਠੀਕ ਹੋ ਗਿਆ ਜਵਾਬ ਇਹ ਬੈਰੂਪੀਆ ਲੇਖਕ ਆਪ ਲਿਖ ਰਿਹਾ ਹੈ ਕਿ ਨਾਸਤਿਕ ਦਾ ਰੱਬ ਨਾਲ ਕੋਈ ਸਬੰਧ ਨਹੀਂ ਇੱਥੇ ਹੁਣ ਕਹਿ ਰਿਹਾ ਕਿ ਨਾਸਤਿਕ ਭਾਰਦਵਾਜ ਦਾ ਕੈਂਸਰ ਬਾਣੀ ਨਾਲ ਠੀਕ ਹੋ ਗਿਆ ਕੀ ਇਹ ਲੋਕਾਂ ਨੂੰ ਨਾਸਤਿਕ ਨਹੀਂ ਬਣਾ ਰਿਹਾ ਕਿ ਲੋਕ ਕਹਿਣਗੇ ਜੇ ਰਹਿਤੀ ਦੀ ਰੱਬ ਜਲਦੀ ਸੁਣਦਾ ਹੈ ਤਾਂ ਰਹਿਤ ਦੀ ਕੀ ਲੋੜ ਹੈ ਕਿ 500 ਸਾਲਾਂ ਵਿੱਚ ਇੱਕੋ ਬੰਦਾ ਠੀਕ ਹੋਇਆ ਕਿ ਇਹ ਲੋਕ ਗੁਰੂ ਦੀ ਮਹਾਨਤਾ ਕੇਵਲ ਇਸੇ ਵਿੱਚ ਦੱਸ ਰਹੇ ਹਨ ਕਿ 500 ਸਾਲਾਂ ਵਿੱਚ ਇੱਕ ਨਾਸਤਿਕ ਹੀ ਠੀਕ ਕੀਤਾ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 107 ਸਪਸ਼ਟੀਕਰਨ <clears throat> ਗੁਰਬਾਣੀ ਦੀਆਂ ਜੋ ਤੁਕਾਂ ਅਸੀਂ ਇਸ ਲੇਖ ਵਿੱਚ ਦਿੱਤੀਆਂ ਹਨ ਉਸ ਨੂੰ ਗਲਤ ਸਾਬਤ ਕਰਨ ਲਈ ਇਸ ਕੋਲ ਕੋਈ ਜਵਾਬ ਨਹੀਂ ਹੈ ਆਪਣੀ ਚਤਰਾਈ ਚੰਚਲਤਾ ਅਤੇ ਕਾਮਰੇਡੀ ਕਿਸਵੱਟੀ ਨਾਲ ਸਾਬਤ ਕਰ ਦਿੱਤਾ ਕਿ ਗੁਰਬਾਣੀ ਝੂਠ ਕਹਿੰਦੀ ਹੈ <clears throat> ਗੁਰ ਫਰਮਾਨ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਰ ਦੁਖੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅਰਥ ਬੰਦੇ ਨੂੰ ਘੋਰ ਦੁੱਖ ਹੋਣ ਅਨੇਕਾਂ ਖੂਨ ਪਾਪ ਕੀਤੇ ਹੋਣ ਜਨਮ ਤੋਂ ਗਰੀਬੀ ਹੋਵੇ ਅਤੇ ਅਨੇਕਾਂ ਪਵਾੜੇ ਪਏ ਹੋਣ ਕਹਿ ਰਹੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਕੇ ਸਾਰੇ ਹੀ ਮਿਟ ਜਾਂਦੇ ਹਨ ਨਾਮ ਸਿਮਰਨ ਨਾਲ ਜਿਸ ਤਰ੍ਹਾਂ ਥੋੜੀ ਜਿਹੀ ਅੱਗ ਦੀ ਚਵਾਤੀ ਲੱਕੜਾਂ ਦੇ ਵੱਡੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਇਸੇ ਤਰ੍ਹਾਂ ਦੇ ਜੇ ਹੋਰ ਗੁਰਬਾਣੀ ਦੀਆਂ ਤੁਕਾਂ ਇਕੱਠੀਆਂ ਕਰਨੀਆਂ ਹੋਣ ਤਾਂ ਇੱਕ ਵੱਡ ਆਕਾਰੀ ਪੋਥੀ ਬਣ ਸਕਦੀ ਹੈ ਪਰ ਵਾਰ-ਵਾਰ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਵਾਲਾ ਤੇ ਲਿਖਣ ਵਾਲਾ ਜਿਹੜਾ ਕਹਿੰਦਾ ਹੈ ਕਿ ਅਸੀਂ ਗੁਰੂ ਬਾਣੀ ਦਾ ਅੱਖਰ ਅੱਖਰ ਸੱਚ ਮੰਨਦੇ ਹਾਂ ਤੇ ਕਮਾਉਂਦੇ ਹਾਂ ਇਸ ਨੂੰ ਗਲਤ ਸਾਬਤ ਕਰਨ ਲਈ ਆਪਣੀਆਂ ਤਰਕਸ਼ੀਲੀ ਕੁਤਰਕਾਂ ਨਾਲ ਕੀ ਕਹਿ ਰਿਹਾ ਹੈ ਉਹ ਪਾਠਕ ਨੇ ਉੱਪਰ ਪੜ ਲਿਆ ਜੇ ਤਾਂ <clears throat> ਇਸ ਨੇ ਗੁਰੂ ਬਾਣੀ ਭੈ ਭਾਵਨੀ ਨਾਲ ਜੀਵਨ ਸਫਲ ਕਰਨ ਲਈ ਪੜ੍ਹੀ ਹੁੰਦੀ ਤਾਂ ਹੋਰ ਗੱਲ ਸੀ ਇਸ ਨੇ ਗੁਰਬਾਣੀ ਪੜ੍ਹੀ ਹੈ ਕੁੱਤਰਕਾ ਮਾਰਨ ਲਈ ਇਸ ਪਸ਼ੂ ਬਿਰਤੀ ਵਾਲਾ ਸੁਖਵਿੰਦਰ ਸਿੰਘ ਸਭਰਾ ਪਰਮੇਸ਼ਰ ਨੂੰ ਆਪਣੇ ਵਰਗਾ ਕੁੱਤਾ ਸਮਝਦਾ ਹੈ ਜੋ ਖਾਣ ਨੂੰ ਦੇਵੇ ਉਸ ਨੂੰ ਪੂਛ ਲਾਓ ਜੋ ਪੂਛ ਤੇ ਪੈਰ ਰੱਖ ਦੇਵੇ ਉਸ ਨੂੰ ਕੱਟ ਖਾਓ ਇਸ ਨੇ ਨਹੀਂ ਪੜਿਆ ਗੁਰਬਾਣੀ ਕਹਿ ਰਹੀ ਹੈ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ ਅਕਿਰਤ ਘਣਾ ਕਾ ਕਰੇ ਉਧਾਰ ਗੁਰਬਾਣੀ ਦੀਆਂ ਐਸੀਆਂ ਅਨੇਕਾਂ ਤੁਕਾਂ ਵਿਵੇਕਹੀਨ ਤਰਕਸ਼ੀਲ ਦੇ ਮੂੰਹ ਤੇ ਚਪੇੜਾਂ ਮਾਰ ਰਹੀਆਂ ਹਨ ਪਰ ਕਾਮਰੇਡੀ ਵੀਰ ਸਮਝ ਨਹੀਂ ਸਕਦੇ ਇਸ ਨੇ ਗੁਰ ਇਤਿਹਾਸ ਵੀ ਨਹੀਂ ਪੜਿਆ ਕਿ ਗੁਰੂ ਦਰਬਾਰ ਦਾ ਨਮਕ ਹਰਾਮ ਪੈਂਦੇ ਖਾਨ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਨਿਸਤਾਰਾ ਕਰਦੇ ਹਨ ਇਸ ਨੂੰ ਇਹ ਵੀ ਨਹੀਂ ਪਤਾ ਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਪਾਨ ਦੀ ਦਾ ਬੀੜਾ ਚੁੱਕ ਕੇ ਤਲਵਾਰ ਹੱਥ ਲੈ ਕੇ ਦਸ਼ਮੇਸ਼ ਪਿਤਾ ਦਾ ਸਿਰ ਵੱਢਣ ਦੀ ਕਸਮ ਖਾ ਕੇ ਅਨੰਦਪੁਰ ਪਹੁੰਚਣ ਵਾਲਾ ਜਰਨੈਲ ਸੈਦ ਬੇਗ ਜਦ ਗੁਰੂ ਸਾਹਿਬ ਜੀ ਦੇ ਸਾਹਮਣੇ ਹੋਇਆ ਸਤਿਗੁਰੂ ਜੀ ਨੇ ਉਸ ਨੂੰ ਨਾਮਦਾਨ ਬਖਸ਼ ਦਿੱਤਾ ਇਸ ਨੇ ਭਾਈ ਗੁਰਦਾਸ ਜੀ ਨੂੰ ਭਲਾ ਦਿੱਤਾ ਜੋ ਲਿਖਦੇ ਹਨ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣਿਆਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਗੁਰ ਸਾਗਰ ਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ ਇਹ ਪਰਮੇਸ਼ਰ ਨੂੰ ਆਪਣੇ ਵਰਗਾ ਸਮਝਦਾ ਹੈ ਕਿ ਕਮਰ ਅਜੀਤ ਸਿੰਘ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਕੁੱਤਾ ਲਿਖਿਆ ਹੈ ਝੂਠ ਕੁਫਰ ਇਸ ਲਈ ਮੈਂ ਕਮਰ ਅਜੀਤ ਸਿੰਘ ਨੂੰ ਪੱਕਾ ਹਰਾਮਜ਼ਾਦਾ ਕੁੱਤਾ ਲਿਖਿਆ ਹੈ ਇਹ ਸਭਰਾ ਦੀ ਵਿਵੇਕਸ਼ੀਲਤਾ ਦੀ ਸਹੀ ਤਸਵੀਰ ਹੈ ਇਹ ਲਿਖਦਾ ਹੈ ਕਿ 500 ਸਾਲ ਵਿੱਚ ਠੀਕ ਕੇਵਲ ਇੱਕੋ ਬੰਦਾ ਠੀਕ ਹੋਇਆ ਇਸ ਦੀ ਮੂਰਖਤਾ ਨੂੰ ਕੀ ਕਹੀਏ ਚਾਰ ਉਦਾਹਰਨਾਂ ਤਾਂ ਅਸੀਂ ਕਿਤਾਬ ਵਿੱਚ ਦਿੱਤੀਆਂ ਹਨ ਬਾਕੀ ਜੇ ਲੱਭਣ ਲੱਗੀ ਅਣਗਿਣਤ ਹੀ ਐਸੇ ਕੇਸ ਮਿਲ ਜਾਣਗੇ ਇਸੇ ਪੰਨੇ ਤੇ ਅੱਗੇ ਲਿਖਦਾ ਹੈ ਕਿ ਪਹਿਲਾਂ ਵੀ ਇੱਕ ਵਾਰੀ ਇੱਕ ਅੱਖਾਂ ਵਾਲੇ ਬੰਦੇ ਨੂੰ ਅੰਧਾ ਕਹਿ ਕੇ ਇਸ਼ਨਾਨ ਕਰਾਉਂਦੇ ਰਹੇ ਫਿਰ ਉਸ ਤੋਂ ਕਹਾ ਦਿੱਤਾ ਕਿ ਮੈਨੂੰ ਅੱਖਾਂ ਤੋਂ ਦਿਸਣ ਲੱਗ ਪਿਆ ਹੈ ਦਿਸਦਾ ਤਾਂ ਪਹਿਲਾਂ ਹੀ ਸੀ ਇਹ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਰਿਹਾ ਇਹ ਘਟਨਾ ਜਨਵਰੀ 2001 ਦੀ ਹੈ ਜਦ ਮੈਂ ਅਖਬਾਰ ਰਾਹੀਂ ਮੈਨੂੰ ਇਹ ਘਟਨਾ ਦਾ ਪਤਾ ਲੱਗਾ ਅਖਬਾਰ ਵਿੱਚ ਦਿੱਤੇ ਐਡਰੈਸ ਅਤੇ ਟੈਲੀਫੋਨ ਨੰਬਰ ਰਾਹੀਂ ਇਸ ਘਟਨਾ ਬਾਰੇ ਪੁਸ਼ਟੀ ਕਰਨ ਲਈ ਉਸ ਲੜਕੇ ਦੇ ਘਰ ਟੈਲੀਫੋਨ ਕੀਤਾ ਅਤੇ ਉਸ ਦੇ ਮਾਤਾ ਜੀ ਨੇ ਇਸ ਨੂੰ ਸਹੀ ਦੱਸਿਆ ਐਡਰੈਸ ਹੇਠ ਲਿਖਿਆ ਹੈ ਸੁਰਜੀਤ ਸਿੰਘ ਸੁਪੁੱਤਰ ਲਾਲ ਸਿੰਘ ਭਾਟੀਆ ਮਕਾਨ number 1931 sector 6 Karnal Haryana telephone number 0184 ਇੱਕ ਸੌ ਫਿਰ ਮੈਂ ਆਪਣੇ ਵੱਡੇ ਭਾਈ ਸਾਹਿਬ ਜੋ ਇਸ ਵੇਲੇ ਹਿਸਾਰ ਅਸਿਸਟੈਂਟ ਕੰਸੋਲੀਡੇਸ਼ਨ ਆਫੀਸਰ ਸਨ ਪਰ ਰਿਹਾਇਸ਼ ਉਹਨਾਂ ਦੀ ਕਰਨਾਲ ਸੀ ਉਹਨਾਂ ਰਾਹੀਂ ਇਸ ਦੀ ਪੁਸ਼ਟੀ ਕੀਤੀ ਪੱਕਾ ਯਕੀਨ ਆਉਣ ਤੇ ਅਸੀਂ ਫਰਵਰੀ 2002 ਵਿੱਚ ਦਰਸ਼ਨ ਇਸ਼ਨਾਨ ਦੇ ਨਾਮ ਦਾ 6000 ਟਰੈਕਟ ਛਾਪ ਕੇ ਵੰਡਿਆ ਕਿਸੇ ਇੱਕ ਬੰਦੇ ਨੇ ਪੀਐਸ ਨੂੰ ਗਲਤ ਨਹੀਂ ਆਖਿਆ ਜਦ ਕਿ ਸਾਡੇ ਪਾਠਕ ਕਰਨਾਲ ਵਿੱਚ ਮੌਜੂਦ ਹਨ ਸਾਰੀ ਦੁਨੀਆ ਮੰਨ ਜਾਵੇਗੀ ਪਰ ਨਿਰਣੇ ਕਾਲਜੇ ਰੱਬ ਨੂੰ 101 ਗਾਲ ਕੱਢ ਕੇ ਪਾਣੀ ਪੀਣ ਵਾਲੇ ਕਾਮਰੇਡ ਤਰਕਸ਼ੀਲ ਕਦੇ ਨਹੀਂ ਮੰਨਣਗੇ ਆਪਣੀ ਕਿਤਾਬ ਦੇ ਇਸੇ ਪੰਨੇ ਤੇ ਸਭਰਾ ਲਿਖਦਾ ਹੈ ਕਿ ਰਜਨੀ ਦੇ ਪਿੰਗਲੇ ਦੀ ਕਹਾਣੀ ਜੋੜਨ ਵਾਲਿਆਂ ਨੂੰ ਉਸ ਵੇਲੇ ਉਸ ਵਕਤ ਮੂੰਹ ਲਕਾਉਣ ਨੂੰ ਥਾਂ ਨਾ ਲੱਭਾ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਤਰਨਤਾਰਨ ਕੋਹੜ ਆਸ਼ਰਮ ਵੱਖਰਾ ਬਣਾਇਆ ਉਹਨਾਂ ਦੀ ਖੁਰਾਕ ਦਵਾ ਦਾਰੂ ਦਾ ਪ੍ਰਬੰਧ ਕੀਤਾ ਇਸ ਭਲੇ ਮਾਨਸ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਕੇ ਗੁਰੂ ਅਰਜਨ ਦੇਵ ਮਹਾਰਾਜ ਪਹਿਲਾਂ ਹੋਏ ਕਿ ਗੁਰੂ ਰਾਮਦਾਸ ਮਹਾਰਾਜ ਜਦੋਂ ਰਜਨੀ ਵਾਲੀ ਘਟਨਾ ਵਾਪਰੀ ਉਦੋਂ ਇਹ ਇੱਕ ਛੱਪੜ ਸੀ ਅਤੇ ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੀ ਅਤੇ ਕੋਹੜਿਆਂ ਦਾ ਦਵਾਖਾਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨਤਾਰਨ ਬਣਾਇਆ ਸੀ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 642 ਤੇ ਦੁੱਖ ਭੰਜਨੀ ਦੇ ਅਰਥਾਂ ਵਿੱਚ ਲਿਖਿਆ ਹੈ ਸ੍ਰੀ ਅੰਮ੍ਰਿਤਸਰ ਤਾਲ ਦੇ ਚੜ੍ਹਦੇ ਵੱਲ ਇੱਕ ਬੇਰੀ ਵਾਲੇ ਘਾਟ ਦਾ ਨਾਮ ਹੈ ਜਿੱਥੇ ਦੁਨੀਖੰਦ ਦੁਨੀਚੰਦ ਖੱਤਰੀ ਮਾਫੀਦਾਰ ਪੱਟੀ ਦੀ ਇੱਕ ਪੁੱਤਰੀ ਦਾ ਕੁਸ਼ਤੀਪਤੀ ਇਸ਼ਨਾਨ ਕਰਕੇ ਅਰੋਗ ਹੋਇਆ ਸੀ ਜਿਸ ਭਾਈ ਕਾਨ ਸਿੰਘ ਨਾਭਾ ਜੀ ਨੂੰ ਸਭਰਾ ਪੰਥ ਦਾ ਮਹਾਨ ਵਿਦਵਾਨ ਆਖਦਾ ਹੈ ਅਤੇ ਤਾਰੀਫਾਂ ਕਰਦਾ ਰੱਜਦਾ ਨਹੀਂ ਉਹ ਕੀ ਕੀ ਲਿਖ ਰਹੇ ਹਨ ਤੇ ਸਭਰਾ ਕੀ ਆਖ ਰਿਹਾ ਹੈ ਇਸ ਤੋਂ ਵੱਡਾ ਝੂਠ ਕੁਹਰ ਤੇ ਬੇਈਮਾਨੀ ਕੀ ਹੋ ਸਕਦੀ ਹੈ ਇਸ ਗੱਲ ਦੀ ਪੁਸ਼ਟੀ ਲਈ <clears throat> ਭਾਈ ਕਾਨ ਸਿੰਘ ਜੀ ਮਹਾਨ ਕੋਸ਼ ਦੇ ਪੰਨਾ 77 ਉੱਪਰ ਅੰਮ੍ਰਿਤਸਰ ਦੇ ਨਾਮ ਹੇਠ ਆਈਟਮ 13 ਤੇ ਇੰਜ ਲਿਖਦੇ ਹਨ ਦੁਖ ਭੰਜਨੀ 베ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਗੁਰਦੁਆਰਾ ਹੈ ਇੱਥੇ ਇੱਕ ਕੁਸ਼ਤੀ ਪਿੰਗਲਾ ਸਰੋਵਰ ਵਿੱਚ ਇਸ਼ਨਾਨ ਕਰਕੇ ਅਰੋਗ ਹੋਇਆ ਇਸ ਗੁਰਦੁਆਰੇ ਨੂੰ 24 ਰੁਪਏ ਸਾਲਾਨਾ ਜਗੀਰ ਮਹਾਰਾਜਾ ਸਾਹਿਬ ਨਾਭਾ ਵੱਲੋਂ ਹੈ ਸੁਖਿੰਦਰ ਸਿੰਘ ਸਭਰਾ ਦੀ ਕੁਲਹਿਣੀ ਕਲਮ ਨੇ ਭਾਈ ਕਾਨ ਸਿੰਘ ਨਾਭਾ ਤੇ ਹੋਰ ਸਾਰੇ ਗੁਰੂ ਪਿਆਰਿਆਂ ਨੂੰ ਮੂਰਖ ਅੰਧਵਿਸ਼ਵਾਸੀ ਤੇ ਜਾਹਲ ਸਾਬਤ ਕਰ ਦਿੱਤਾ ਫਿਰ ਇਹ ਕਿਸ ਮੂੰਹ ਨਾਲ ਆਖਦਾ ਕਿ ਭਾਈ ਕਾਨ ਸਿੰਘ ਨਾਭਾ ਪੰਥ ਦੇ ਮਹਾਨ ਵਿਦਵਾਨ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਿਸੇ ਨੂੰ ਨਹੀਂ ਮੰਨਦਾ ਕੇਵਲ ਕਾਰਲ ਮਾਰਕਸ ਕਮਿਊਨਿਜ਼ਮ ਦਾ ਸੰਚਾਲਕ ਨੂੰ ਹੀ ਮੰਨਦਾ ਹੈ ਪੱਕਾ ਕਾਮਰੇਡ ਹੈ ਲੋਕਾਂ ਨੂੰ ਮੂਰਖ ਬਣਾਉਣ ਲਈ ਦਾੜੀ ਕੇਸ ਰੱਖੇ ਹੋਏ ਹਨ ਕਿਰਪਾਨ ਪਾਈ ਹੋਈ ਹੈ ਇਹੀ ਹਾਲ ਇਸ ਦੇ ਵੱਡੇ ਭਰਾ ਇੰਦਰ ਸਿੰਘ ਘੱਗਾ ਦਾ ਹੈ ਇਸ ਦੇ ਸਮਰਥਕਾਂ ਦਾ ਹੈ ਇਸ ਟੋਲੇ ਦੇ ਬਾਪੂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਅਸੀਂ ਪਹਿਲਾਂ ਹੀ ਆਪਣੀ ਕਿਤਾਬ ਦੁਸ਼ਟ ਝੱਖ ਮਾਰਾ ਵਿੱਚ ਪਰਦੇ ਫਾਸ਼ ਕਰ ਦਿੱਤੇ ਹਨ ਪਰਮੇਸ਼ਰ ਕੋਈ ਪੁਲਿਸ ਇੰਸਪੈਕਟਰ ਨਹੀਂ ਕਿ ਜਿਸ ਕੋਲ ਚੋਰਾਂ ਨੂੰ ਥਾਣੇ ਲਿਆ ਕੇ ਕੇਵਲ ਘੋਟਣੇ ਲਗਾਉਣੇ ਚੱਡੇ ਪਾੜਨ ਅਤੇ ਮੁਕੱਦਮੇ ਚਲਾ ਕੇ ਮੁਲਾਜ਼ਮਾਂ ਨੂੰ ਸਜ਼ਾ ਦਿਲਾਉਣਾ ਜ਼ਿੰਦਗੀ ਦਾ ਮਨੋਰਥ ਹੋਵੇ ਜਿੱਥੇ ਇੱਕ ਪਾਸੇ ਪਰਮੇਸ਼ਰ ਦੇ ਹੁਕਮ ਅੰਦਰ ਕੁਕਰਮਿਆਂ ਨੂੰ ਤਨ ਮਨ ਦੇ ਰੋਗ ਭੋਗਣੇ ਪੈਂਦੇ ਹਨ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਆਏ RAM ਭਾਈ ਮਤ ਕੋਈ ਜਾਣੋ ਕਿਸੇ ਕੈ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਉੱਥੇ ਨਾਲ ਹੀ ਉਹ ਦੀਨ ਦਿਆਲੂ ਕਿਰਪਾਲੂ ਬਖਸ਼ਿੰਦ ਪਿਤਾ ਹੈ ਇਸ ਲਈ ਉਸਨੇ ਆਪਣੇ ਨਲਾਇਕ ਪੁੱਤਰਾਂ ਤੇ ਤਰਸ ਕਰਕੇ ਐਸੇ ਦਰਖਤ ਅਤੇ ਜੜੀਆਂ ਬੂਟੀਆਂ ਨੂੰ ਧਰਤੀ ਤੇ ਪੈਦਾ ਕੀਤਾ ਹੈ ਜੋ ਤਨ ਅਤੇ ਮਨ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੂਰ ਕਰਦੇ ਹਨ ਫਿਰ ਉਸਨੇ ਦਿਆਲ ਹੋ ਕੇ ਐਸੇ ਮਨੁੱਖ ਸੰਸਾਰ ਵਿੱਚ ਭੇਜੇ ਜੋ ਵੈਦ ਜਾਂ ਡਾਕਟਰ ਬਣ ਕੇ ਇਨ੍ਹਾਂ ਜੜੀਆਂ ਬੂਟੀਆਂ ਦੀਆਂ ਖੋਜਾਂ ਨਾਲ ਦਵਾਈਆਂ ਬਣਾ ਕੇ ਲੁਕਾਈ ਦੇ ਦੁੱਖ ਦੂਰ ਕਰਦੇ ਹਨ ਇਹ ਦਵਾਈਆਂ ਉਸੇ ਦੀ ਰਜਾ ਅੰਦਰ ਹੀ ਕੰਮ ਕਰਦੀਆਂ ਹਨ ਜੇ ਦਵਾਈਆਂ ਨਾਲ ਰੋਗ ਕੱਟਣ ਦਾ ਵਿਧਾਨ ਹੋਵੇ ਤਾਂ ਫਿਰ ਕੋਈ ਮਰੇਗਾ ਹੀ ਨਹੀਂ ਕਿਉਂਕਿ ਹਰ ਦਵਾਈ ਦੀ ਦਵਾਈ ਉਪਲਬਧ ਹੈ ਫਿਰ ਡਾਕਟਰ ਤਾਂ ਕਦੇ ਮਰ ਹੀ ਨਹੀਂ ਸਕਦਾ ਇਸੇ ਲਈ ਗੁਰੂ ਸਾਹਿਬ ਦੱਸ ਰਹੇ ਹਨ ਕਬੀਰ ਬੈਦ ਕਹੈ ਹਉ ਹੀ ਭਲਾ दारू ਮੇਰੇ ਵਸ ਇਹ ਤਾਂ ਬਸਤ ਗੋਪਾਲ ਕੀ ਜਬ ਭਾਵੈ ਲੇਖਸ ਕਬੀਰ ਬੈਦ ਮੁਆ ਰੋਗੀ ਮੁਆ ਮੁਆ ਸਭ ਸੰਸਾਰ ਏਕ ਕਬੀਰ ਨਾਮ ਮੁਆ ਜਿਹ ਨਾਹੀ ਰੋਵਨ ਹਾਰ ਜਿਸ ਕੀ ਪੂਜੈ ਆਉਦ ਤਿਸੈ ਕੌਣ ਰਾਖਈ ਪੈਦਕ ਅਨਕ ਉਪਾਵ ਕਹਾਂ ਲਉ ਭਾਖਈ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾਂ ਬਿਨ ਨਾਮੈ ਤਨ ਛਾਰ ਬ੍ਰਿਥਾ ਸਭ ਜਾਵਈ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰਿਆ ਪਰ ਸੁਖਵਿੰਦਰ ਸਿੰਘ ਸਭਰਾ ਇੰਦਰ ਸਿੰਘ ਘੱਗਾ ਅਤੇ ਹੋਰ ਮਿਸ਼ਨਰੀ ਕਾਲਜ ਜਾਂ ਨਾਸਤਿਕ ਟੋਲਾ ਆਖਦਾ ਹੈ ਸਭ ਕੁਝ ਵਿਗਿਆਨ ਵਿਗਿਆਨੀ ਡਾਕਟਰ ਅਤੇ ਦਵਾਈ ਦੀ ਕਰਾਮਾਤ ਹੈ ਜੋ ਮਰੀਜ਼ ਠੀਕ ਹੁੰਦਾ ਹੈ ਰੱਬ ਕੌਣ ਹੈ ਠੀਕ ਕਰਨ ਵਾਲਾ ਇਹ ਨਾਸਤਿਕ ਤੇ ਆਸਤਿਕ ਦੀ ਲੰਬੀ ਬਹਿਸ ਦਾ ਵਿਸ਼ਾ ਹੈ ਅਸੀਂ ਸਹੀ ਫੈਸਲਾ ਪਾਠਕਾਂ ਤੇ ਹੀ ਛੱਡਦੇ ਹਾਂ ਸਿੱਖ ਮਿਸ਼ਨਰੀ ਕਾਲਜ ਦੀ ਅਜਿਹੀ ਮਾਨਸਿਕਤਾ ਦਾ ਵੱਡਾ ਕਾਰਨ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਖੁਦ ਜ਼ਿੰਦਗੀ ਵਿੱਚ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਰਹੇ ਉਹ ਜੀਵਨ ਦੇ ਅਖੀਰ ਵੇਲੇ ਪਾਰਕਿੰਸਨ ਦੀ ਲਾ ਇਲਾਜ ਬਿਮਾਰੀ ਵਿੱਚ ਗ੍ਰਸਤ ਰਹੇ ਇਸ ਬਿਮਾਰੀ ਦੇ ਹੋਣ ਨਾਲ ਬੰਦੇ ਦੀ ਯਾਦ ਸ਼ਕਤੀ ਖਤਮ ਹੋ ਜਾਂਦੀ ਹੈ ਜੀਵਨ ਲੀਲਾ ਦੀ ਸਮਾਪਤੀ ਤੋਂ ਕਾਫੀ ਦੇਰ ਪਹਿਲਾਂ ਬੇਹੋਸ਼ੀ ਦੀ ਹਾਲਤ ਵਿੱਚ ਰਹੇ ਸੋ ਮਿਸ਼ਨਰੀ ਕਾਲਜ ਵਾਲਾ ਨੇ ਨਿਰਣਾ ਲਿੱਤਾ ਕਿ ਜਦ ਸਾਡੇ ਬਾਬਾ ਜੀ ਜਿਨ੍ਹਾਂ ਨੇ ਸਮੁੱਚੀ ਬਾਣੀ ਦਾ 10 ਭਾਗਾਂ ਵਿੱਚ ਟੀਕਾ ਕੀਤਾ ਉਹਨਾਂ ਦੀ ਬਿਮਾਰੀ ਠੀਕ ਨਹੀਂ ਹੋਈ ਤੇ ਹੋਰ ਕਿਸੇ ਦੀ ਕਿਵੇਂ ਠੀਕ ਹੋ ਸਕਦੀ ਹੈ ਇਸ ਲਈ ਗੁਰਬਾਣੀ ਦੇ ਸਾਰੇ ਹਵਾਲੇ ਝੂਠੇ ਤੇ ਗਲਤ ਹਨ ਪਰ ਅਫਸੋਸ ਵਿਗਿਆਨ ਵਿਗਿਆਨੀ ਅਤੇ ਡਾਕਟਰ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕੋਈ ਮਦਦ ਨਹੀਂ ਕਰ ਸਕੇ ਵਾਸੂ ਭਾਰਦਵਾਜ ਕਿਸੇ ਵੇਲੇ ਅਮਰੀਕਾ ਦੀ ਐਨਏਐਸਏ ਨਾਸਾ ਦਾ ਕਰਮਚਾਰੀ ਸੀ ਇਸ ਦੇ ਟੈਲੀਵਿਜ਼ਨ ਤੇ ਆ ਕੇ ਆਪਣੀ ਬਿਮਾਰੀ ਦੀ ਗਾਥਾ ਸੁਣਾਉਣ ਕਾਰਨ ਨਾਸਾ ਦੇ ਸਾਇੰਸਦਾਨ ਸ੍ਰੀ ਅੰਮ੍ਰਿਤਸਰ ਜੀ ਆਏ ਸਰੋਵਰ ਵਿੱਚ ਪਾਣੀ ਪੈਣ ਵਾਲੀ ਹੰਸਲੀ ਦਾ ਸਰੋਵਰ ਵਿਚਲੇ ਪਾਣੀ ਦਾ ਅਤੇ ਸਰੋਵਰ ਤੋਂ ਬਾਹਰ ਜਾਣ ਵਾਲੇ ਪਾਣੀ ਦੇ ਸੈਂਪਲ ਇਕੱਠੇ ਕਰਕੇ ਖੋਜ ਕੀਤੀ ਤਿੰਨਾਂ ਸੈਂਪਲਾਂ ਦੇ ਪਾਣੀਆਂ ਨੂੰ ਵਿਗਿਆਨਕ ਤਰੀਕੇ ਨਾਲ ਜਮਾ ਕੇ ਕ੍ਰਿਸਟਲ ਬਣਾਏ ਹੰਸਲੀ ਤੋਂ ਆਉਣ ਵਾਲੇ ਪਾਣੀ ਅਤੇ ਸਰੋਵਰ ਤੋਂ ਬਾਹਰ ਜਾਣ ਵਾਲੇ ਪਾਣੀ ਪਾਣੀ ਤਾਂ ਕੇਵਲ ਪਾਣੀ ਦੇ ਕ੍ਰਿਸਟਲ ਹੀ ਰਹੇ ਪਰ ਸਰੋਵਰ ਦੇ ਵਿਚਲੇ ਪਾਣੀ ਸੁੰਦਰ ਫੁੱਲਾਂ ਦੇ ਰੂਪ ਵਿੱਚ ਬਦਲ ਗਏ ਇਸ ਘਟਨਾ ਨੂੰ ਦੇਖ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸੰਸਾਰ ਦੀ ਉਤਪਤੀ ਅਤੇ ਲੈ ਹੋਣ ਵਾਲੇ ਸਿਧਾਂਤ ਨੂੰ ਦੇਖਦਿਆਂ ਹੁਣ ਨਾਸਾ ਏਜੰਸੀ ਨੇ ਆਪਣੀ ਲਾਇਬ੍ਰੇਰੀ ਵਿੱਚ ਸਭ ਤੋਂ ਉੱਚੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਹੈ ਅਮਰੀਕਾ ਦੇ ਵਿਗਿਆਨੀ ਤਾਂ ਮੰਨ ਜਾਣਗੇ ਪਰ ਸਭਰਾ ਅਤੇ ਘੱਗਾ ਕਦੇ ਨਹੀਂ ਮੰਨਣਗੇ